ਇਹ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਇਹ ਨਿਧਾਨ ਹੋ ਨਿਧਾਨ ਜਪੇ ਮਨ ਕੋਏ ਨਿਧਾਨ ਹੈ ਖਜ਼ਾਨਾ ਤੂੰ ਸਾਹਿਬ ਗੁਣੇ ਨਿਧਾਨਾ ਜਿਹੜਾ ਹੈ ਤੂੰ ਸਾਹਿਬ ਗੁਣੇ ਨਿਧਾਨਾ ਇਹ ਨਿਧਾਨ ਹੈ ਨਿਧਾਨ ਹੁੰਦਾ ਖਜ਼ਾਨਾ ਕਾਹਦਾ ਖਜ਼ਾਨਾ ਗਿਆਨ ਦਾ ਖਜ਼ਾਨਾ ਹੈ ਇਹ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਗੱਤ ਹੋਈ ਜਪਾ ਲਫ਼ਜ਼ ਆ ਗਿਆ ਹੁਣ ਦਾ ਆਂ ਜਪਾ ਜਪੋ ਹੁਣ ਨਿਧਾਨ ਕਿਵੇਂ ਜਪੂ ਇਹਦਾ ਦਾ ਕਰੀ ਜਾਓ ਆਂ ਜਪਣ ਨੂੰ ਕਿਹਾ ਹੁਣ ਜਪੋ ਕਿਵੇਂ ਇਹਦਾ ਮਤਲਬ ਜਪ ਲਫ਼ਜ਼ ਦਾ ਹੱਥ ਖੋਜਣਾ ਸੀ ਅਸੀਂ ਜਪ ਕਿਹਨੂੰ ਕਹਿੰਦੇ ਨੇ ਜਪਾ ਮਨ ਕੋਏ ਮਨ ਦੇ ਅੰਦਰ ਕੋਈ ਜਪਦਾ ਇਹਨੂੰ ਐਸਾ ਗਿਆਨ ਜਪੋ ਮਨ ਮੇਰੇ ਇਹ ਗਿਆਨ ਦਾ ਖਜ਼ਾਨਾ ਜਪਣਾ ਸੀ ਸਮਝਣਾ ਸੀ ਗੁਰਬਾਣੀ ਕੀ ਕਹਿੰਦੀ ਹੈ ਸਮਝਣ ਦਾ ਵਿਸ਼ਾ ਸੀ ਜੇ ਸਮਝ ਲੈਂਦੇ ਤਾਂ ਗੁਰਬਾਣੀ ਦਾ ਗਿਆਨ ਬੋਲ ਸਕਦੇ ਸੀ ਸਮਝਾ ਸਕਦੇ ਸੀ ਜੇ ਸਮਝ ਲੈਂਦੇ ਜਿਹੜਾ ਸਮਝ ਲੂਗਾ ਉਹ ਹੀ ਸਮਝਾਊਗਾ ਜਿਹੜਾ ਸਮਝੇ ਨਹੀਂ ਆਪ ਸਮਝਾਊਗਾ ਕਿਵੇਂ ਉਹ ਉਹੀ ਬੋਲੂਗਾ ਜੋ ਸਮਝ ਲੂਗਾ ਇਹ ਨਦਾਨ ਇਹੋ ਨਦਾਨ ਜਪੈ ਮਨ ਕੋਏ ਕੋਏ ਸਭ ਯੁੱਗ ਮੈਂ ਤਾਂ ਕੀ ਗਤ ਹੋਏ ਸਭ ਯੁੱਗ ਮੈਂ ਤਾਂ ਕੀ ਗਤ ਹੋਏ ਹੁਣ ਜਿਹੜਾ ਭਾਈ ਗੁਰਦਾਸ ਦੀ ਬਾਰ ਹੈ ਉਹਦੇ ਜਵਾਹਰ ਨੂੰ ਸ਼ਬਦ ਕਿੱਥੋਂ ਆਇਆ ਉਹਦੇ ਹਿਸਟਰੀ ਲਿਖੀ ਹੋਈ ਹੈ ਆ ਤਾਂ ਕੁਝ ਹੋਰ ਲਿਖਿਆ ਉਹਨਾਂ ਨੇ ਕਿੱਥੋਂ ਲਿਖ ਲਈ ਉਹ ਕਹਿੰਦੇ ਸਤਜੁਗ ਦੇ ਵਿੱਚ ਵਾਸਦੇ ਵਾਸਦੇ ਦਾ ਨਾਮ ਜਪਿਆ ਜਾਂਦਾ ਸੀ ਤ੍ਰੇਤਾ ਜਾ ਗਿਆ ਰਾਮ ਫਿਰ ਰਾਮ ਰਾਮ ਜਪਿਆ ਜਾਂਦਾ ਸੀ ਫਿਰ ਆ ਗਿਆ ਕ੍ਰਿਸ਼ਨ ਫਿਰ ਹਰ ਹਰ ਜਪਿਆ ਜਾਂਦਾ ਸੀ ਇਹ ਜਾ ਉਹਨਾਂ ਨੇ ਚਾਰ ਬਣਾ ਕੇ ਨਾ ਹਾ ਨਾ ਦੂਏ ਨੰਬਰ ਤੇ ਹਾ ਆਇਆ ਪਹਿਲਾਂ ਵਾ ਵਾਸਦੇਵ ਫਿਰ ਹਰ ਹਰ ਹਰ ਵਿਸ਼ਨੂੰ ਰਾਮਚੰਦਰ ਫਿਰ ਗੋਬਿੰਦ ਫਿਰ ਗੋਬਿੰਦ ਫਿਰ ਹੁਣ ਰਾਮ ਪਰ ਰਾਮ ਤਾਂ ਤ੍ਰੇਤੇ ਦਾ ਅਵਤਾਰ ਗੋਵਿੰਦ ਕ੍ਰਿਸ਼ਨ ਉਹ ਤੋਂ ਪਹਿਲਾਂ ਅਵਤਾਰ ਨਾ ਉਹ ਤੋਂ ਬਾਅਦ ਦਾ ਦੁਆਪਰ ਦਾ ਚਲੋ ਕਿਵੇਂ ਵੀ ਉਹਨਾਂ ਨੇ ਬਣਾ ਲਿਆ ਵੈਗਰੂ ਕਰਤਾ ਵੀ ਇਕੱਠਾ ਕਰਤਾ ਸੀ 40 ਨੂੰ ਉਹਨਾਂ ਨੇ ਆ ਗੁਰਬਾਣੀ ਕੀ ਕਹਿੰਦੀ ਹੈ ਇਹੋ ਨਿਦਾਨ ਜਪਾ ਮਨ ਕੋਏ ਆ ਜਿਹੜਾ ਖਜ਼ਾਨਾ ਨਾ ਗੁਰਬਾਣੀ ਦਾ ਗਿਆਨ ਦਾ ਇਹ ਜਪਦਾ ਸਭ ਜੁਗ ਮੈਂ ਗਤ ਹੋਏ ਜੁਗ ਕੋਈ ਵੀ ਹੋਵੇ ਉਹਦੀ ਗਤੀ ਉਹਦੀ ਬੁੱਧੀ ਗਾਂ ਤੁਰਦੀ ਆ ਦੀ ਉੱਥੇ ਜਿੱਦਾਂ ਲੱਗਿਆ ਰਹਿ ਜਾਂਦਾ ਚਾਹੇ ਗੋਬਿੰਦ ਗੋਬਿੰਦ ਕਰੀ ਜਾ ਚਾਹੇ ਰਾਮ ਰਾਮ ਕਰੀ ਜਾ ਚਾਹੇ ਹਰ ਹਰ ਕਰੀ ਜਾ ਚਾਹੇ ਵਾਹਿਗੁਰੂ ਵਾਹਿਗੁਰੂ ਕਰੀ ਜਾ ਚਾਹੇ ਵਾਸਦੇਵ ਵਾਸਦੇਵ ਕਰੀ ਜਾ ਚਾਹੇ ਚਾਰਾਂ ਨੂੰ ਇਕੱਠੇ ਮਿਲਾ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾ ਵਾਹਿਗੁਰੂ ਵਾਹਿਗੁਰੂ ਵਾਲਾ ਚਾਰ ਪੱਥਰ ਇਕੱਠੇ ਬੰਨ ਕੇ ਛੇਦੀ ਡੁੱਬ ਜਾਊਗਾ ਉਹਨੇ ਪੱਥਰ ਚਾਰ ਬੰਨ ਕੇ ਇਕੱਠੇ ਉਹਨਾਂ ਦਾ ਇੱਕ ਇੱਕ ਕੁਇੰਟਲ ਦਾ ਇੱਕ ਇੱਕ ਉਹਨਾਂ ਨੇ 4 ਕੁਇੰਟਲ ਦਾ ਇਕੱਠਾ ਬੰਨ ਲਿਆ ਉਹ 4 ਕੁਇੰਟਲ ਦਾ ਪੱਥਰ ਜਿਹਨੇ ਇਕੱਠਾ ਬੰਨ ਲਿਆ ਵਾਹਿਗੁਰੂ ਕੋਈ ਗੋਬਿੰਦ ਗੋਬਿੰਦ ਕਰਿਆ ਹੈ ਤਰਿਆ ਹੈ ਦਿਖਾਓ ਇਤਿਹਾਸ ਦੇ ਵਿੱਚ ਜਿਹੜਾ ਇੱਕ ਸਾਡੇ ਕੋਲ ਸਾਖੀ ਆਉਂਦੀ ਹੈ ਤਰਦੀ ਦੀ ਦੀ ਉਹਨੇ ਦਾ ਵਾਗਰੂ ਵਾਗਰੂ ਕੀਤਾ ਨਹੀਂ ਉਹਨਾਂ ਦਾ ਕੀਤਾ ਨਹੀਂ ਬਾਕੀ ਹੈਗਾ ਅਜਾਮਲ ਕਾਪੀ ਜਗ ਜਾਣ ਉਹ ਵੀ ਅਜਾਮਲ ਦਾ ਵੀ ਇਹ ਨਹੀਂ ਸੀ ਇੱਕ ਨਾ ਨਰਾ ਉਹ ਨਰੈਣ ਅਜਾਮਲੇ ਸੀ ਨਾ ਪੁੱਤਰੇ ਤੋਂ ਆ ਹਾਂ ਪੁੱਤਰੇ ਤੋਂ ਉਹਨੇ ਨਰਾਇਣ ਕਿਹਾ ਸੀ ਨਰਾਇਣ ਕਿਉਂ ਛੱਡਤਾ ਇਹਨਾਂ ਨੇ ਸਾਡੇ ਕੋਲ ਤਾਂ ਦੋ ਬੰਦੇ ਨੇ ਤਰੇ ਹੋਏ ਜਾਮਲ ਤੇ ਗਨਕਾ ਗਨਕਾ ਉਹ ਦੋਏ ਕਿਉਂ ਛੱਡਤੇ ਵਿੱਚ ਜਿਹੜੇ ਤਰੇ ਹੋਏ ਨੇ ਕਿੱਡਾ ਬੜਾ ਫਰਾਡ ਕੀਤਾ ਬਾਰਾਂ ਵਾਲਿਆਂ ਨੇ ਕਿੱਥੋਂ ਲੈਂਦੀ ਹਿਸਤੀ ਵਾਸਤੇ ਵਾਲਾ ਤਰਿਆ ਸਾਬਤ ਕਰੋ ਹਿਸਤੀ ਨੂੰ ਹਿਸਤੀ ਕਿਤੇ ਵੀ ਹੈ ਜੀ ਫੇਰ ਹੈ ਜੋ ਤੁਸੀਂ 12 ਨੂੰ ਕਹਿੰਦੇ ਹੋ ਇਹ 12 ਕਿੱਥੋਂ ਆਈਆਂ ਕਿਵੇਂ ਆਈਆਂ ਗੁਰਮਤ ਦੇ ਖਿਲਾਫ ਵਾਲੀਆਂ ਕਿੱਥੇ ਕਿੱਥੇ ਖੜਾ ਹੋਏ ਤੁਸੀਂ ਇਹਦੀਆਂ ਲੀਰਾਂ ਬਣਾ ਦੇਣੀਆਂ ਸੀ ਇਹ ਲੀਰਾਂ ਦੀ ਖੁਦੋ ਹੈ ਵਿੱਚੋਂ ਕੁਝ ਕਰਨਾ ਦੇ ਇਹ ਸਾਰੀ ਖੁਦੋ ਲੀਰਾਂ ਦੀ ਹੈ ਕੱਲੇ ਕੱਲੇ ਲੀਰ ਕੱਢ ਕੇ ਬਾਹਰ ਰੱਖ ਦੇਣੀ ਹੈ ਜਿਹੜੀ ਹੈ ਤੁਸੀਂ ਅਜੇ ਇੱਕ ਵੀ ਚੀਜ਼ ਸਾਬਤ ਕਰੋ ਇੱਕ ਲਾਈਨ ਵੀ ਜਾਂ ਬਰਮਾ ਦੇ ਨਾਮ ਨਾਲ ਸੁਣਦੀ ਜੋ ਫਰਾਡ ਆ ਸਾਰਾ ਫੜਿਆ ਹੋਇਆ ਹੈ ਅੱਜ ਜੋ ਕਰ ਰਹੇ ਹਾਂ ਉਹ ਵੀ ਸਾਡੇ ਸਾਹਮਣੇ ਗੋਦਾਲਾਂ ਦੇ ਆਲੇ ਵਾਲੇ ਤੁਸੀਂ ਕਿਉਂ ਰਹੇ ਇਹ ਵੀ ਸਾਨੂੰ ਪਤਾ ਕਿ ਤੁਸੀਂ ਪ੍ਰਚਾਰ ਇਹੀ ਰੱਖਣਾ ਸੀ ਬਦਲ ਨਹੀਂ ਸੀ ਦੇਣਾ ਪਹਿਲਾਂ ਤੁਹਾਡਾ ਉੱਥੇ ਲੱਗਿਆ ਹੋਇਆ ਸੀ ਜਿਹੜੇ ਦੂਏ ਲੋਕ ਸੀ ਆਲੇ ਦੂਰ ਬੈਠੇ ਉਹਨਾਂ ਨੂੰ ਮਤਲਬ ਕੋਈ ਨਹੀਂ ਸੀ ਪ੍ਰਚਾਰ ਤੱਕ ਹੁਣ ਉਹ ਜਾਗਣਗੇ ਜਿਹੜੇ ਦੂਰ ਬੈਠੇ ਨੇ ਤੁਹਾਨੂੰ ਦੱਸ ਦੇਣਗੇ ਵੀ ਕੀ ਹੈ ਲੱਭਣਾ ਬੜੀ ਤੁਸੀਂ ਹੈ ਐਨਾ ਸੇਕ ਆਉਣ ਲੱਗ ਜਾਣਾ ਨਾ ਜਦ ਮੱਖੀ ਮੱਛਰ ਆਵੇ ਮਰ ਜਾਂਦਾ ਹੁੰਦਾ ਗਿਆਨ ਪ੍ਰਚੰਡ ਦਾ ਛੇਕ ਨਾ ਹੋ ਜਾਣਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਦੋਂ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਹੋਇਆ ਦੁਨੀਆ ਦਾ ਮੱਖੀ ਮੱਛਰ ਦਾ ਆਪੇ ਨਹੀਂ ਰਹਿਣਾ ਆਪੇ ਤੇ ਖੱਡ ਖੋੜ 'ਚ ਵੜ ਕੇ ਲੁੱਕ ਕੇ ਵਜੂਗਾ ਸੱਪ ਖੱਡਾਂ 'ਚ ਵੜ ਜਾਂਦੇ ਹੁੰਦੇ ਨੇ ਜਾਂ ਬਹੁਤੀ ਠੰਡਾ ਹੋ ਜਾਂਦੀ ਹੈ ਅਸੰਤ ਖੱਡਾਂ 'ਚ ਵੜ ਜਾਣਗੇ ਭੋਰੇ ਭਾਰੇ ਪੱਟ ਲੈਣਗੇ ਜਦ ਕਦੇ ਫੇਰ 2-400 ਸਾਲ ਨੂੰ ਕਦੇ ਠੰਡੀ ਹੋ ਗਈ ਹੈ ਅੱਗ ਗਿਆਨ ਪ੍ਰਚੰਡ ਦੀ ਫਿਰ ਕੋ ਬਾਹਰ ਨਿਕਲ ਕੇ ਦੇਖ ਲਿਆ ਕਰਨਗੇ ਵੀ ਬੂਝਾ ਕੱਢ ਕੇ ਵੀ ਬਾਹਰ ਸੇ ਘਟਿਆ ਕਿ ਨਹੀਂ ਘਟਿਆ ਮੈਂ ਠੰਡ ਘਟੀ ਕਿ ਨਹੀਂ ਘਟੀ ਨਿਕ ਜਾ ਜਾ ਹੋ ਜਾ ਬਾਹਰ ਕੇ ਇਹਨਾਂ ਲੋਕਾਂ ਤੋਂ ਨਿਕ ਜਾ ਮਿਲੇ ਇੱਜ਼ਤ ਮਿਲੇ ਜਾਂ ਨਿਕ ਮਿਲੇ ਲੋਕਾਂ ਤੋਂ ਇੱਜ਼ਤ ਮਿਲੇ ਜਾਂ ਬਾਹਰ ਨਿਕਲਦੇ ਨੇ ਜੇ ਲੋਕ ਇਹਨਾਂ ਦੇ ਗਲ ਪੈਣ ਤੇ ਤੁਸੀਂ ਕੀ ਕਹਿੰਦੇ ਹੋ ਆ ਕੀ ਕਹਿੰਦੇ ਸੀ ਗਲਤਾ ਹੈ ਫੇਰ ਨਹੀਂ ਨਿਕਲਦੇ ਹੁੰਦੇ ਫਿਰ ਅੱਡਾ ਜਿਹੜਾ ਰਹਿਣਾ ਜਾਂਦਾ ਚ ਹਾਂਜੀ ਇਹੋ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਇਹੋ ਨਿਧਾਨ ਜਪਾ ਮਨ ਕੋਏ ਕੋਈ ਬਿਰਲਾ ਜਪਦਾ ਆ ਹੈ ਬਿਰਲਾ ਬਿਰਲੇ ਕਹੀਏ ਨਾਨਕਾ ਜਿਹਨਾਂ ਦੇ ਪਰਪੰਚ ਜਿਹੜਾ ਪਰਪੰਚ ਤੋਂ ਵੱਜ ਗਿਆ ਉਹ ਬਿਰਲਾ ਕੇ ਜਪੂਗਾ ਉਹਦਾ ਸਾਰਾ ਹੀ ਪਰਪੰਚ ਹੈ ਜਿੰਨੇ ਗੁਰਦੁਆਰੇ ਨੇ ਜਿੰਨੇ ਮੰਦਰ ਨੇ ਸਭ ਪਰਪੰਚ ਹੈ ਉਹ ਤਾਂ ਪੈ ਨਿਕਲੇ ਨਾ ਉਹਦੀ ਵੇਸ਼ ਵਰਗੇ ਉਹ ਮਰਦ ਨੇ ਨਿਕਲਣਗੇ ਹੁਣ ਮਰਦ ਨਿਕਲਣਗੇ ਮੈਦਾਨ 'ਚ ਨਾ ਮਰਦਾਂ ਨੂੰ ਦੇਖਾਂਗੇ ਵੀ ਕੀ ਕਰਦੇ ਨੇ ਜੇ ਮਰਦ ਨੇ ਉਹ ਆ ਕੇ ਜਵਾਬ ਦੇਣ ਜਵਾਬ ਦੇਣ ਜੇ ਮਰਦਾ ਕੋਈ ਉਹਨਾਂ ਚੋਂ ਉਹਨੇ ਲਲਕਾਰਿਆ ਕਿਸੇ ਆਦਮੀ ਨੇ ਵੀ ਸਾਬਤ ਕਰੋ ਮਰਦਾਨਗੀ ਦੀ ਗੱਲ ਹੈ ਸਾਰੀ ਦੁਨੀਆ ਨੂੰ ਲਗਾਣਾ ਕੋ ਮਰਦਾਨਗੀ ਦੀ ਗੱਲ ਦੇਣ ਜਵਾਬ ਸਵਾਦੀ ਗੱਲ ਹੈ ਇਹ ਗੱਲ ਕਹਿਣੀ ਬੜੀ ਔਖੀ ਹੈ ਜਾਣਦੇ ਸਾਰੇ ਨਾ ਬੋਲਣਾ ਬਹੁਤ ਔਖਾ ਹੈ ਜਾਣਦੇ ਹੋਏ ਵੀ ਬੋਲਦੇ ਹੁੰਦੇ ਜਾਣਨ ਨੂੰ ਕੀ ਕਰੀਏ ਜੇ ਬੋਲਦਾ ਨਹੀਂ ਹਾਂਜੀ ਗੁਰ ਗੋਵਿੰਦ ਨਾਮ ਤੁਨ ਬਾਣੀ ਸਿਮਰਤੀ ਸ਼ਾਸਤਰ ਵੇਦ ਬਖਾਣੀ ਗੁਣ ਗੋਬਿੰਦ ਨਾਮ ਤੋਂ ਨਿਵਾਣੀ ਆਏ ਨਾਮ ਤੋਂ ਨਿਵਾਣੀ ਆ ਨਾ ਹੈ ਜਿਹੜੀ ਗੁਰਬਾਣੀ ਬੋਲੀ ਹੋਈ ਹੈ ਨਾਮ ਤੋਂ ਨਿਵਾਣੀ ਹੋਈ ਹੈ ਇਹੀ ਨਾਮ ਹੈ ਇਹੀ ਤੋਂ ਨਿਵਾਣੀ ਹੈ ਗੁਰਬਾਣੀ ਸਾਡੇ ਕੋਲ ਤਾਂ ਇਹੀ ਹੈ ਇਹ ਗੁਣ ਗੋਬਿੰਦ ਨੇ ਗੋਬਿੰਦ ਦੇ ਗੁਣ ਸਾਧੋ ਗੋਬਿੰਦ ਕੇ ਗੁਣ ਆਹੋ ਇਹੀ ਗੋਬਿੰਦ ਦੇ ਗੁਣ ਨੇ ਇਹ ਸ਼ੁੱਧ ਮਨ ਦੇ ਗੁਣ ਨੇ ਸ਼ੁੱਧ ਦੇ ਸ਼ੁੱਧ ਚਾਹੇ ਥੋੜਾ ਹੋਵੇ ਕਿ ਹੀ ਚਾਹੇ ਜ਼ਿਆਦਾ ਹੋਵੇ ਸ਼ੁੱਧ ਸ਼ੁੱਧੇ ਹੁੰਦਾ ਜੇ ਸ਼ੁੱਧ ਚੀਜ਼ ਹੈ ਜੇ ਜ਼ਿਆਦਾ ਸ਼ੁੱਧ ਹੈ 30000 2000 ਕੁਇੰਟਲ ਹੈ ਜਿੰਨਾ ਸਾਡੇ ਕੋਲ ਸ਼ੁੱਧ ਹੈ ਚਾਹੇ ਪਾਈ ਹੈ ਉਹਦੇ ਚ ਲਾਇਆ ਜਾ ਸਕਦਾ ਸ਼ੁੱਧ ਵਿੱਚ ਪਰ ਜੇ ਅਸ਼ੁੱਧ ਹੈ ਉਧਰ ਵੀ 100 ਕੁਇੰਟਲ ਹੈ ਉਧਰ ਵੀ 1000 ਕੁਇੰਟਲ ਅਸ਼ੁੱਧ ਨੂੰ ਨਹੀਂ ਰਲਾਇਆ ਜਾ ਸਕਦਾ ਇੱਕ ਚਮਚਾ ਵੀ ਨਹੀਂ ਰਲਾਇਆ ਜਾ ਸਕਦਾ ਸਾਰੇ ਨੂੰ ਸ਼ੁੱਧ ਕਰ ਦੂਗਾ ਸ਼ੁੱਧ ਮਾਨਿਆ ਹੈ ਜਿਹੜਾ ਇਸ ਕਰਕੇ ਕਿਹਾ ਗੁਰੂ ਜਿਹੜਾ ਹੁੰਦਾ ਇਹ ਗੁਰੂ ਹੁੰਦਾ ਉਹ ਇੱਕੋ ਹੀ ਹੁੰਦੇ ਨੇ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਕਰ ਪਰ ਜਪਣਾ ਗੁਰੂ ਹੈ ਗੁਰਦੇਵ ਨੇ ਜਪਣਾ ਕਿਉਂਕਿ ਪੂਰਾ ਨਹੀਂ ਅਧੂਰਾ ਅੱਧਾ ਸ਼ੁੱਧ ਹੈ ਜਿਹੜਾ ਉਹ ਗੁਰੂ ਵਰਗਾ ਹੀ ਜਿੰਨਾ ਸ਼ੁੱਧ ਹੈ ਉਹਦੇ ਵਰਗਾ ਜਿੰਨਾ ਅਸ਼ੁੱਧ ਹੈ ਉਹਨੇ ਸ਼ੁੱਧ ਹੋਣਾ ਉਹਨੂੰ ਸ਼ੁੱਧ ਮੰਨੂ ਅਸੀਂ ਕਰਨਾ ਜਿੰਨਾ ਸ਼ੁੱਧ ਹੈ ਉਹਦੇ ਵਰਗਾ ਹੀ ਉਹ ਉਹ ਆਇਆ ਵੀ ਨਹੀਂ ਮਾਇਆ ਜੋ ਮਾਇਆ ਦੇ ਪਰੇ ਹੀ ਖੜਾ ਉਹ ਰੱਖਿਆ ਵੀ ਮਾਇਆ ਦੇ ਪਰੇ ਹੀ ਹੈ ਮਾਇਆ ਚ ਕਿੰਨਾ ਭੇਜਿਆ ਮਨ ਮਾਇਆ ਮੈਂ ਜਿੰਨਾ ਸ਼ੁੱਧ ਉਹ ਨਾ ਮਾਇਆ ਚ ਭੇਜਿਆ ਕਿਉਂ ਭੇਜਿਆ ਵੀ ਸੁਧ ਮਨ ਕੀ ਹੈ ਸ੍ਰਿਸ਼ਟੀ ਕੀ ਹੈ ਮਾਇਆ ਕੀ ਹੈ ਮਾਇਆ ਸੱਚਖੰਡ ਦੀ ਸਾਰੀ ਮੈਲ ਮਾਇਆ ਚ ਜੋ ਮੈਲ ਸੀ ਨਾ ਮਨ ਦੀ ਮੈਲ ਉਹ ਕਹਿੰਦਾ ਮੈਲ ਨੂੰ ਮੈਲ ਚ ਲਾਇਆ ਆ ਵੀ ਮੈਲ ਹੈ ਨਾ ਸ੍ਰਿਸ਼ਟੀ ਜਿਹੜੀ ਮਨ ਦੇ ਵਿੱਚ ਮੈਲ ਹੈ ਉਹ ਜਾ ਕੇ ਮਾਇਆ ਨਾਲ ਜੁੜ ਕੇ ਮਾਇਆ ਚ ਮੈਲ ਛੱਡਿਆ ਸ਼ੁੱਧ ਹੋ ਕੇ ਬਾਹਰ ਨਿਕਲਿਆ ਜੋ ਤੇਰੀ ਮਹਿਲ ਹੈ ਜੋ ਸੱਚਖੰਡ ਨੇ ਮੈਲ ਕੱਢ ਕੇ ਰੱਖੀ ਹੈ ਬਾਹਰ ਸੀ ਜਿਹੜੀ ਸ੍ਰਿਸ਼ਟੀ ਹੈ ਇਹ ਮਹਿਲ ਹੈ ਸਾਰੀ ਨੂੰ ਵਿਖਿਆ ਮਾਇਆ ਹੈ ਨਾ ਮਾਇਆ ਦੀ ਮਹਿਲ ਮਾਇਆ ਜੇ ਛੱਡਿਆ ਹੀ ਸ਼ੁੱਧ ਹੋ ਕੇ ਘਰ ਨੂੰ ਆਈ ਤਾਂ ਭੇਜੇ ਉਹਨਾਂ ਇਧਰ ਪਾਣੀ ਦੇ ਵਿੱਚ ਤਾਂ ਦਾ ਹੁੰਦਾ ਕੱਪੜਾ ਕਿ ਮੈਲ ਪਾਣੀ 'ਚ ਛੱਡਿਆ ਬਾਹਰ ਕੱਢ ਲਈਦਾ ਸਭ ਹੋ ਗਿਆ ਇਹ ਮਨ ਰੂਪੀ ਕਪੜਾ ਇਹ ਡਬੋਇਆ ਪਾਣੀ 'ਚ ਧੋਣ ਵਾਸਤੇ ਸਾਬਣ ਲਾ ਕੇ ਬੂਤ ਪਲੀਤੀ ਕਪੜਾ ਹੋਏ ਦੇ ਸਾਬਣ ਲਈਓ ਧੋਏ ਉਹ ਮਨ ਕਪੜਾ ਹੈ ਇਹ ਪਾਣੀ ਹੈ ਨਾ ਪਾਣੀ ਦੇ ਵਿੱਚ ਛੱਡਿਆ ਜਦ ਪਵਿਆ ਜਲ ਮੈਂ ਤੇਰਾ ਬਾਸ ਹੈ ਇਹ ਸਾਬਣ ਲਾ ਕੇ ਨਾ ਨਾਮ ਦਾ ਇਹ ਧੋ ਕੇ ਦੀ ਮੈਲ ਪਾਣੀ 'ਚ ਰਹਿ ਜੂਗੀ ਆ ਬਾਹ ਵੀ ਪੜਨੀ ਦਾ ਕਪੜਾ ਇੰਨਾ ਹੀ ਡਬੋਇਆ ਜਿੰਨਾ ਮੈਲਾ ਸੀ ਉਹਨਾਂ ਹੀ ਡਬੋਇਆ ਕਪੜਾ ਉਹਨਾਂ ਹੀ ਧੋਤਾ ਦੂਏ ਧੋਣ ਦੀ ਲੋੜ ਨਹੀਂ ਸੀ ਉੱਥੇ ਜਦ ਕਿਹਾ ਗੁਰੂ ਜਿਹੜਾ ਹੈ ਅਰ ਗੋਬਿੰਦ ਇੱਕੋ ਕੋ ਯਾ ਉੱਥੇ ਕਬੀਰ ਨੇ ਦੋ ਮੰਨ ਲਏ ਸੀ ਮੇਰਾ ਬੈਦ ਗੁਰੂ ਗੋਬਿੰਦ ਗੁਰੂ ਆ ਗੋਬਿੰਦਾ ਦੋਹੇ ਵੈਦ ਨੇ ਗੋਬਿੰਦਾ ਤਾਂ ਬੋਲਦਾ ਹੀ ਨਹੀਂ ਗੋਬਿੰਦਾ ਉਹ ਬੋਲਦਾ ਜੋ ਗੁਰੂ ਬੁਲਾਉਂਦਾ ਇੱਥੇ ਪਰਮੇ ਪੈਦਾ ਹੁੰਦਾ ਵੀ ਉਹ ਹੁੰਦਾ ਹੈ ਗੋਬਿੰਦ ਉਹ ਗੁਰੂ ਦੇ ਬਰਾਬਰ ਕਿਵੇਂ ਮੰਨ ਲਿਆ ਉਹ ਸ਼ੁੱਧ ਕਰਕੇ ਮੰਨ ਲਿਆ ਕੁਆਲਿਟੀ ਇੱਕ ਹੈ ਦੋਹਾਂ ਦੀ ਕੁਆਲਿਟੀ ਇੱਕ ਹੈ ਹਾਂ ਸ਼ੁੱਧ ਹੈ ਉਹ ਵੀ ਸ਼ੁੱਧ ਉਹ ਵੀ ਸ਼ੁੱਧ ਇਸ ਕਰਕੇ ਅੰਤਰਾਤਮਾ ਦੀ ਵਾਰ ਸਾਰਿਆਂ ਦੀ ਇੱਕ ਹੁੰਦੀ ਹੈ ਸ਼ੁੱਧ ਹੈ ਨਾ ਉਹ ਉਹ ਉੱਚਾ ਉੱਠ ਕੇ ਬੋਲਦਾ ਹੈ ਆਪਣੇ ਪਰਾਇ ਤੋਂ ਤਰਫਦਾਰੀ ਤੋਂ ਇਨਸਾਫ ਹੱਕ ਹੱਕ ਇਨਸਾਫ ਦੀ ਗੱਲ ਕਰਦਾ ਜਦੋਂ ਹੱਕ ਇਨਸਾਫ ਦੀ ਗੱਲ ਕਰੇ ਤਾਂ ਫਿਰ ਉਹ ਉਹ ਜਾਈਆ ਹਾਂਜੀ ਗੁਰੂ ਗੋਬਿੰਦ ਨਾਮ ਧੁਨ ਬਾਣੀ ਸਿਮਰਤੀ ਸ਼ਾਸਤਰ ਬੇਦ ਬਖਾਣੀ ਗੁਰੂ ਗੋਬਿੰਦ ਨਾਮ ਧੁਨ ਬਾਣੀ ਜਿਹੜੇ ਗੋਬਿੰਦ ਦੇ ਗੁਣ ਨੇ ਕਿ ਨਾਮ ਤੋਂ ਬਾਣੀ ਹੈ ਜਿਹੜੀ ਗੋਬਿੰਦ ਦੇ ਗੁਣੇ ਨੇ ਉਹਦੇ ਉਹਦਾ ਗੁਣ ਗਾਏ ਨੇ ਉਹਦੇ ਜਿਹੜੇ ਨਾਂ ਰੱਖੇ ਨੇ ਆਪਾਂ ਨੇ ਵਾਚ ਕੇ ਨਾਂ ਸਾਰੇ ਗਿਆਨ ਉਹਦਾ ਜਿਹਦਾ ਗਿਆਨ ਪ੍ਰਾਪਤ ਕਰਨਾ ਉਹਦੇ ਗੁਣ ਵਿਚਾਰੇ ਨੇ ਗੁਣਾ ਵਿੱਚ ਉਹਨੂੰ ਅਸੀਂ ਬੁਝਣਾ ਕਿਹਾ ਜਾਂਦਾ ਉਹਦਾ ਸੁਭਾਅ ਕਿਹਾ ਜਾਂਦਾ ਅਸਲ ਤੇ ਉਹਦੇ ਸੁਭਾਅ ਵਰਗਾ ਆਪਣਾ ਸੁਭਾਅ ਬਣਾ ਸਿਮਰਤ ਸ਼ਾਸਤਰ ਵੇਦ ਬਖਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਿਮਰਤਾਂ ਦੇ ਵਿੱਚ ਸ਼ਾਸਤਰਾਂ ਵਿੱਚ ਵੇਦਾਂ 'ਚ ਵੀ ਇਹਦਾ ਵਿਖਿਆਨ ਕੀਤਾ ਹੋਇਆ ਇਹ ਗੱਲ ਉੱਥੇ ਵੀ ਆਈ ਹੋਈ ਆ ਵੀ ਇਹ ਜਿਹੜੀ ਬਾਣੀ ਹੁੰਦੀ ਆ ਇਹ ਉਹਦੇ ਗੁਣ ਗਾਏ ਨੇ ਸਿਮਰਤ ਸ਼ਾਸਤਰਾਂ 'ਚ ਵੀ ਗੁਣ ਇਹ ਬੰਦੇ ਹੋਏ ਨੇ ਸਿਮਰਤ ਸ਼ਾਸਤਰਾਂ 'ਚ ਵੀ ਗੁਣ ਬੰਦੇ ਹੋਏ ਨੇ ਗੋਬਿੰਦ ਵਗੈਰਾ ਲਫ਼ਜ਼ ਆਏ ਹੋਏ ਨੇ ਨਾ ਗੁਣ ਬਾਜ ਕਰੋ ਉੱਥੇ ਵੀ ਉਹਦੇ ਹੀ ਨੇ ਹਾਂਜੀ ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਸਗਲ ਮਤਾਂਤ ਕੇਵਲ ਹਵਲਾ ਜਿੰਨੀਆਂ ਵੀ ਮਤਾਂ ਨੇ ਦੁਨੀਆ ਦੀਆਂ ਬਹੁਤ ਮਤਾਂ ਨੇ ਇਹਨਾਂ ਦਾ ਅੰਤ ਕਿਵੇਂ ਹੋਊਗਾ ਆਖਰ ਇੰਨੀਆਂ ਮਤਾਂ ਤਾਂ ਜੇ ਮਤਾਂ ਜਿੰਨੀਆਂ ਮਤਾਂ ਜ਼ਿਆਦਾ ਨੇ ਉਹਨੇ ਟਕਰਾ ਜ਼ਿਆਦਾ ਨੇ ਉਹਨੇ ਫਿਰਕੇ ਜ਼ਿਆਦਾ ਨੇ ਉਹਨੇ ਝਗੜੇ ਜ਼ਿਆਦਾ ਨੇ ਝਗੜਾ ਕਿਵੇਂ ਮਿਟੇ ਜਿਆਦੇ ਮਤਾਂ ਦਾ ਅੰਤ ਹੁੰਦਾ ਹੈ ਬਚਦਾ ਕੀ ਹੈ ਫਿਰ ਕੇਵਲ ਹਾਲਣਾ ਜਦ ਨਾਮ ਹੁੰਦਾ ਕੇਵਲ ਉਹਨੇ ਬਚਣਾ ਬਾਕੀ ਮਤ ਨਹੀਂ ਬਚਣੀ ਕੋਈ ਮਤਾਂ ਦਾ ਅੰਤ ਹੈ ਸਗਲ ਮਤਾਂਤ ਸਾਰੀਆਂ ਮਤਾਂ ਝੂਠੀਆਂ ਨੇ ਨਹੀਂ ਰਹਿਣੀਆਂ ਕੂੜ ਦੇ ਖੁੱਟੇ ਨਾਨਕਾ ਓੜ ਸੱਚ ਰਹੀ ਇਹ ਮਤ ਕੋਈ ਵੀ ਨਹੀਂ ਰਹਿਣੀ ਸਾਰੀਆਂ ਅੰਤ ਹੋ ਜਾਣਾ ਸਗਲ ਮਤਾਂ ਸਾਰੀਆਂ ਮਤਾਂ ਅੰਤ ਹੋਣ ਵਾਲੀਆਂ ਨੇ ਸਗਲ ਮਤਾਂ ਦਾ ਅੰਤ ਨਿਸ਼ਚਿਤ ਹੈ ਜੇ ਕੋਈ ਬਚਣ ਵਾਲੀ ਚੀਜ਼ ਹੈ ਕੇਵਲ ਹਰ ਨਾਮ ਕੇਵਲ ਜਿਹਦਾ ਨਹੀਂ ਅੰਤ ਹੋਣਾ ਉਹ ਨਾਮ ਹੈ ਬਾਕੀ ਨਾਮ ਅੰਤ ਵਿਹੀਨ ਹੈ ਬਾਕੀ ਦੁਨਿਆਵੀ ਮੱਤਾਂ ਨੇ ਜਿਹੜੀਆਂ ਆਦਮੀ ਦੀਆਂ ਮਾਂ ਸਭ ਅੰਤਾਲੀਆਂ ਨੇ ਅੰਤ ਹੋਣ ਵਾਲਾ ਉਹਨਾਂ ਦਾ ਉਹ ਚਾਹੇ ਉਹਨੂੰ ਕਿੰਨੇ ਆਦਮੀ ਮੰਨਦੇ ਹੋਣ ਦਾ ਕੋਈ ਫਰਕ ਨਹੀਂ ਪੈਂਦਾ ਕਿੰਨੇ ਆਦਮੀ ਮੰਨਦੇ ਨੇ ਕਿੰਨੇ ਨਹੀਂ ਬੰਦੇ ਦਾ ਕੋਈ ਫਰਕ ਨਹੀਂ ਪੈਂਦਾ ਜਿੰਨੇ ਜ਼ਿਆਦਾ ਆਦਮੀ ਮੰਨਦੇ ਹੁੰਦੇ ਨੇ ਕਿਸੇ ਮਤ ਨੂੰ ਉਨੀ ਉਹ ਘਟਿਆ ਹੁੰਦੀ ਹੈ ਘਟਿਆ ਬੁੱਧੀ ਦੇ ਆਦਮੀ ਜ਼ਿਆਦਾ ਹੁੰਦੇ ਨੇ ਗਿਣਤੀ 'ਚ ਉਹਨਾਂ ਦੇ ਮਤਲਬ ਦੀ ਗੱਲ ਹੁੰਦੀ ਹੈ ਉਹ ਮੰਨ ਲੈਂਦੇ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਦੀ ਤਾਂ ਹਮੇਸ਼ਾ ਜ਼ਿਆਦਾ ਰਹਿੰਦੀ ਹੈ ਪੜ੍ਹਨ ਵਾਲਿਆਂ ਕਿਸੇ ਵੀ ਮੁਲਕ ਦੇ ਵਿੱਚ ਕੋ ਹਰੇਕ ਨੂੰ ਬੱਚੇ ਨੂੰ ਪ੍ਰਾਇਮਰੀ ਸਕੂਲ 'ਚ ਦਾਖਲ ਕਰਨਾ ਹੁੰਦਾ ਉਹ ਕਿੱਥੇ ਤੱਕ ਪੜਦਾ ਹੈ ਕਿੰਨੇ ਤੱਕ ਉਹਦੀ ਬੁੱਧੀ ਕੰਮ ਕਰਦੀ ਹੈ ਹਾਲਾਤ ਉਹਦਾ ਸਾਥ ਦਿੰਦੇ ਨੇ ਫਿਰ ਉਹ ਸਕੂਲ ਛੱਡ ਦਿੰਦਾ ਕੁਝ ਪੜ੍ਹਨੇ ਵਾਲੇ ਗਾਂ ਦੇ ਗਾਂ ਚੱਲਦੇ ਜਾਂਦੇ ਨੇ ਆਖਰੀ ਤੱਕ ਜਾਂਦੇ ਜਾਂਦੇ ਜਾਂਦੇ ਜਾਂਦੇ ਕਿੰਨੇ ਕਿੰਨੇ ਰਹਿ ਜਾਂਦੇ ਨੇ ਇਸੇ ਤਰੀਕੇ ਨਾਲ ਮਤਾਂ ਨੇ ਲੇਕਿਨ ਉੱਤੇ ਉੱਤੇ ਜਿਵੇਂ ਜਾਂਦੇ ਨੇ ਮਤਾਂ ਉੱਤੇ ਉੱਤੇ ਜਾਂਦੀਆਂ ਨੇ ਗਿਆਨ ਵੱਧਦਾ ਜਾਂਦਾ ਹੈ ਉੱਤੇ ਤਾਦਾਦ ਘਟਦੀ ਚਲੀ ਜਾਂਦੀ ਪੜਨ ਵਾਲਿਆਂ ਨੇ ਐਵੇਂ ਧਰਮਾਂ ਦੇ ਵਿੱਚ ਹੈ ਜਿਹੜੇ ਮੋਸਟ ਧਰਮ ਉੱਚੀ ਕੁਆਲਿਟੀ ਦੇ ਨੇ ਉੱਥੇ ਤਾਂ ਬਿਰਲੇ ਜਾਂਦੇ ਨੇ ਨਾਮ ਤਾਂ ਕੋਈ ਬਿਰਲਾ ਪਹੁੰਚਦਾ ਹੈਨ ਬਿਰਲੇ ਨਹੀਂ ਕਰਨ ਨਾਮ ਦੇ ਗਾ ਕੇ ਬਿਰਲੇ ਪੀ ਐਚ ਡੀ ਦਾਖਲਾ ਲੈਣ ਵਾਲੇ ਹੀ ਬਿਰਲੇ ਹੁੰਦੇ ਨੇ ਉਹ ਨਹੀਂ ਹੁੰਦੇ ਇਹ ਤਾਂ ਪੀ ਐਚ ਡੀ ਤੋਂ ਵੀ ਬਹੁਤ ਉੱਚੀ ਪੜ੍ਹਾਈ ਹੈ ਆਪਾਂ ਤਾਂ ਇੱਥੇ ਦੁਨੀਆ ਦੇ ਮਸਾਲੇ ਦੇ ਸਕਦੇ ਹਾਂ ਨਾ ਆਪਾਂ ਇੱਥੇ ਤਾਂ ਮਸਾਲੇ ਦੇ ਸਕਦੇ ਜਿਵੇਂ ਪੀ ਐਚ ਡੀ ਤੱਕ ਜਾਂਦੇ ਜਾਂਦੇ ਕਿੰਨੇ ਗ੍ਰਹਿ ਜਾਂਦੇ ਨੇ ਇਹ ਵੀ ਇਹ ਜਿਹੜਾ ਨਾਮ ਹੈ ਇੱਥੇ ਜਲਦੀ ਜਾਂਦੇ ਬਹੁਤ ਘਟ ਜਾਂਦੇ ਉੱਚੀ ਪੜਾਈ ਹੈ ਬਹੁਤ ਬਰੀਕ ਹੈ ਖੰਨਿਓ ਤਿੱਖੀ ਬਾਲੋ ਨਿੱਕੀ ਇਹ ਦਿਮਾਗ ਦੀਆਂ ਬਹੁਤ ਬਰੀਕ ਗੱਲ ਹੈ ਇਹਨੇ ਬੁੱਧੀ ਨਹੀਂ ਕਿਸੇ ਕੋਲ ਇਹਨਾਂ ਟਾਈਮ ਨਹੀਂ ਕਿਸੇ ਕੋਲ ਹੁੰਦਾ ਇਹਨਾਂ ਕੋਈ ਜੋਰੇ ਨਹੀਂ ਹੁੰਦਾ ਦਿਮਾਗ ਤੇ ਲੋਕ ਤਾਂ ਪਰੇਸ਼ਾਨ ਨੇ ਰੋਟੀ ਤੋਂ ਉਹ ਕਿੱਥੇ ਨਾ ਧਿਆਨ ਦੇਣ ਹਾਂਜੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਬਿਸਨਾ ਸਾਰੀਆਂ ਮਤਾਂ ਦਾ ਅਸੀਂ ਇਹ ਵੀ ਅਰਥ ਕਰ ਸਕਦੇ ਹਾਂ ਸਾਰੀਆਂ ਮਤਾਂ ਦਾ ਅੰਤ ਨਾਮ ਹੈ ਹੁਕਮ ਨੇ ਅੰਤ ਕਰਨਾ ਉਹਦੇ ਬਦਲੇ ਹੋਏ ਰੂਪ ਨੇ ਮਤਾਂ ਮਤੀ ਹਰ ਆਪੇ ਹੀ ਇੱਕ ਰੰਗ ਹੈ ਇਹ ਬਹੁਤ ਰੰਗੀਨ ਹੈ ਮਤਾਂ ਇਹ ਫਿੱਕੇ ਫਿੱਕੇ ਜੇ ਰੰਗ ਨੇ ਫਿੱਕਾ ਰੰਗ ਕਸਮ ਦਾ ਫੁੱਲਾ ਰੰਗ ਹੈ ਤੇ ਮਤਾਂ ਇਹ ਥੋੜਾ ਚੱਚ ਲੈ ਜਾਂਦਾ ਹੁੰਦਾ ਰੰਗ ਹਾਂ ਗੋਬਿੰਦ ਭਗਤ ਕੇ ਮਨ ਵਿਸਰਾਮ ਗੋਬਿੰਦ ਭਗਤ ਹੈ ਜਿਹੜਾ ਉਹਦੇ ਮਨ ਦੇ ਵਿੱਚ ਵਿਸਰਾਮ ਕਰਦਾ ਨਾਮ ਜਿਹੜਾ ਨਾਮ ਹੈ ਨਾ ਗੋਬਿੰਦ ਦੇ ਜਿਹੜੇ ਭਗਤ ਨੇ ਭਗਤ ਜਨਾਂ ਦਾ ਮਨ ਵਿਸਰਾਮ ਉੱਥੇ ਭਗਤ ਜਨਾ ਕੇ ਸੁਖਮਣੀ ਸੁਖ ਅਮਰਤ ਪ੍ਰਭ ਭਗਤ ਜਨਾ ਕੇ ਇਹ ਤਾਂ ਗੋਬਿੰਦ ਭਗਤ ਕੇ ਮਨ ਵਿੱਚ ਸਰਾਮ ਗਲਤਾ ਹੋਈ ਹੈ ਐ ਲਿਆ ਕੇ ਮੋੜ ਕੇ ਚੱਕਰ ਬਣਾਤਾ ਬਣਾਤਾ ਨਾ ਚੱਕਰ ਉੱਥੇ ਲਿਆ ਕੇ ਫਿਰ ਜੋੜਤੀ ਗੱਲ ਹਾਂਜੀ ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟੇ ਕੋਟ ਅਪਰਾਧ ਕਰੋਨਾ ਅਪਰਾਧ ਜਿਹੜੇ ਕੀਤੇ ਨੇ ਪਿੱਛੇ ਕਰੋੜਾ ਬਾਹਰ ਜਦ ਅਸੀਂ ਜਿਹੜਾ ਹੁਕਮ ਦਾ ਵਿਰੋਧ ਕਰ ਚੁੱਕੇ ਹਾਂ ਹੁਕਮ ਦਾ ਵਿਰੋਧ ਜਿੰਨੀ ਵਾਰ ਕੀਤਾ ਉਹ ਅਪਰਾਧ ਕੀਤੇ ਨੇ ਕੋਈ ਕੋਟ ਅਪਰਾਧ ਨਹੀਂ ਸਾਡੇ ਜਿੱਥੇ ਜਿੱਥੇ ਸਾਨੂੰ ਭਾਣਾ ਮਿੱਠਾ ਨਹੀਂ ਲੱਗਿਆ ਉਹ ਅਪਰਾਧ ਹੋਏ ਨੇ ਸਾਡੇ ਹੋਰ ਅਪਰਾਧ ਅਸੀਂ ਨਹੀਂ ਕਰ ਸਕਦੇ ਕੋਈ ਵੀ ਉਹ ਤਾਂ ਕਾਨੂੰਨ ਬਾਣੀ ਮੰਨਦੀ ਨਹੀਂ ਜਦ ਵੀ ਅਸੀਂ ਹੁਕਮ ਦਾ ਵਿਰੋਧ ਕੀਤਾ ਹੈ ਉਹ ਬਰਾਦ ਹੋਏ ਨੇ ਜਨਮ ਜਨਮ ਕੀ ਇਸ ਮਨ ਮਨ ਕੋ ਕਮ ਤੋਂ ਕਮ ਬਹੁਤ ਬੜੇ ਅਸੀਂ ਉਹ ਪਾਣਾ ਸਾਨੂੰ ਚੰਗਾ ਨਹੀਂ ਲੱਗਿਆ ਹਰ ਚੂਤ ਦੇ ਵਿੱਚ ਸ੍ਰੀ ਛੱਡਣ ਵੇਲੇ ਤਾਂ ਚੰਗਾ ਨਹੀਂ ਲੱਗਿਆ ਉਹ ਬਰਾਦ ਹੋਇਆ ਸਾਡੇ ਉਹ ਜਨਮ ਜਨਮ ਦੀ ਮਿਲ ਲੱਗੀ ਵੈਸੇ ਉਹ ਮੰਦਰ ਰਹਿਣਾ ਸੀ ਜੇ ਹੁਕਮ ਪਾਣੇ ਚੱਲਦੇ ਰਹੇ ਪੌੜੀ ਚੜ ਗਏ ਤੇ ਨੜਕਾ ਦੀ ਲੱਗੀ ਬਈ ਨੜਕਾ ਦੀ ਲੱਗੀ ਫਿਰ ਇੱਕ ਪਾਸਾ ਸੀਗਾ ਨਾ ਅਸੀਂ ਭਾਣੇ ਚੱਲੇ ਸਰੀਰ ਛੱਡਣ ਵੇਲੇ ਅਸੀਂ ਰਜਾਮੰਦ ਨਹੀਂ ਸੀ ਇੱਛਾ ਨਹੀਂ ਸੀ ਛੜਾ ਦਿੱਤਾ ਗਿਆ ਸਾਤੇ ਉਹ ਜਿਹੜਾ ਦਾਗ ਲੱਗਿਆ ਹੋਇਆ ਸਾਰੇ ਸਰੀਰ ਤੇ ਦਾਗ ਲੱਗ ਗਿਆ ਸਾਰਾ ਸਰੀਰ ਕਾਲਾ ਹੋ ਗਿਆ ਉਹ ਬਰਾਦ ਹੋਏ ਨੇ ਸਾਤੇ ਕੋਡ ਅਪਰਾਧ 84 ਲੱਖ ਜੂ ਨਾ ਉਹ ਕਰੋੜ ਦੇ ਨੇੜੇ ਚਲਾ ਗਿਆ ਨਾ ਨੇੜੇ ਚਲਾ ਗਿਆ 84 ਲੱਖ ਇੱਕ ਇੱਕ ਜੇ ਜੂਨ ਆਈ ਹੋਵੇ ਕਿ ਨੰਬਰ ਆਇਆ ਤਾਂ ਵੀ 84 ਲੱਖ ਜਨ ਤਾਂ ਹੋਏ ਗਿਆ ਐਨੀ ਕੁ ਵਾਰ ਤਾਂ ਅਸੀਂ ਹੁਕਮ ਦਾ ਵਿਰੋਧ ਕਰੇ ਲਿਆ ਨਾ ਤੇ ਹੋਰ ਮੁਰਖਾ ਜਨ ਨੂੰ ਜਿਖਾਨੀ ਕਿਆ ਇੱਕ ਵਾਰ ਕੀਤਾ ਹੋਵੇ ਬਾਕੀ ਜਨਮਾਂ ਦੇ ਵਿੱਚ ਤਾਂ ਬਾਕੀ ਜੂਨ ਤਾਂ ਇੱਕੋ ਵਾਰ ਹੁੰਦਾ ਸਰ ਇੱਕੋ ਵਾਰ ਅਪਰਾਧ ਹੁੰਦਾ ਹੈ ਮਰਨ ਵੇਲੇ ਮਨੁੱਖਾ ਜਨਮ ਜਿਆਦਾ ਹੋ ਜਾਂਦਾ ਇਸ ਕਰਕੇ ਕੋਟ ਅਪਰਾਧ ਸਾਧ ਸੰਗੀ ਮਿਟਾ ਜੇ ਮਨ ਨੂੰ ਸਾਧ ਲਈਏ ਉਹ ਸਾਰੇ ਮਨ ਨੂੰ ਲੱਗੇ ਨਾਲ ਸੰਗੀ ਲਫ਼ਜ਼ ਆਊਗਾ ਸਾਧ ਸੰਗ ਨਹੀਂ ਜੇ ਸਾਧ ਸੰਗ ਮਿਟਾ ਕਿਹਦਾ ਮਿਟੇ ਉਹ ਦੱਸ ਕਿਹਦਾ ਮਿਟੇ ਸਾਧ ਸੰਗੀ ਇਹ ਸੰਗੀ ਨੂੰ ਅਪਰਾਧ ਲੱਗਿਆ ਮਨ ਨੂੰ ਮਨੇ ਗਾਲਾ ਹੋਇਆ ਹੋਇਆ ਇਹਦਾ ਇਹਦਾ ਧੋਲੋ ਇਹਨੂੰ ਇਹਦੇ ਤੇ ਮੈਲ ਲੱਗੀ ਹੈ ਜਿਹਨੂੰ ਸਾਧ ਲਈਏ ਉਹ ਅਪਰਾਧ ਮਿਟ ਗਏ ਕਲੰਕ ਲੱਗਿਆ ਹੈ ਕੋ ਕੋ ਨਾ ਕਲੰਕ ਉਹ ਰਾਮ ਨਾਮ ਲੈ ਦੇ ਜੀ ਇਹ ਮਨ ਕਲੰਕਿਤ ਹੋਇਆ ਹੋਇਆ ਕਾਲਾ ਹੋਇਆ ਹੋਇਆ ਕੋ ਕੋ ਨਾ ਕਲੰਕ ਗਏ ਉਹ ਰਾਮ ਨਾਮ ਇਹ ਇਨਾਮ ਨਾਲ ਇਹਦਾ ਉਹ ਜਿਹੜਾ ਹੈ ਤੋਤਾ ਜਾਂਦਾ ਹਾਂਜੀ ਕੋਟ ਅਪਰਾਧ ਸਾਧ ਸੰਗੀ ਮਿਟੇ ਸੰਤ ਕਿਰਪਾ ਤੇ ਜਮ ਤੇ ਛੁੱਟੇ ਸੰਤ ਕਿਰਪਾ ਤੇ ਜਮ ਤੇ ਛੁੱਟਾ ਬਾਕੀ ਰਹਿ ਗਿਆ ਜਮ ਤੇ ਛੁੱਟਣਾ ਅਪਰਾਧ ਮਿਟ ਗਏ ਅਪਰਾਧ ਮਿਟਣਾ ਜਮ ਤੇ ਨਹੀਂ ਛੁੱਟਦਾ ਅਪਰਾਧ ਮਿਟਣਾ ਜਮ ਤੇ ਨਹੀਂ ਛੁੱਟਦਾ ਜਮ ਤੇ ਛੁੱਟਣਾ ਉਹ ਜਮ ਤਾਂ ਉਹ ਫਾਸੀ ਪਾ ਕੇ ਭੇਜਿਆ ਸੀ ਨਾ ਕੱਟੀ ਕਾਲ ਪੈ ਫਾਸੀ ਉਹ ਨਹੀਂ ਛੁੱਟਦਾ ਸਰੀਰ ਜਾਊਗਾ ਜਾਊਗਾ ਅਪਰਾਧ ਮਿਟ ਗਏ ਅਪਰਾਧ ਨਹੀਂ ਕਰਦਾ ਹੁਕਮ ਦਾ ਵਿਰੋਧ ਨਹੀਂ ਕਰਦਾ ਹੁਕਮ ਦਾ ਵਿਰੋਧ ਕਰਨਾ ਹੀ ਛੱਡਿਆ ਹੋਰ ਕੁਝ ਨਹੀਂ ਛੱਡਿਆ ਹੁਣ ਮਰਨਾ ਕਬੂਲ ਕਰ ਲਿਆ ਬਸ ਇਹਦੀ ਗੱਲ ਹੈ ਪਹਿਲਾਂ ਮਰਨ ਕਬੂਲ ਜੇ ਕੋਰਟ ਅਪਰਾਧ ਸਾਸਨ ਦੇ ਮਿਟਿਆ ਤਾਂ ਮਰਨ ਕਬੂਲ ਲਿਆ ਜਾਂ ਹੋਰ ਕੁਝ ਨਹੀਂ ਹੈ ਤੋ ਕਹਾ ਜੀਵਨ ਦੀ ਸਾਡਾ ਸਹੀ ਇਹੀ ਇਸੇ ਦਾ ਅਪਰਾਧ ਹੁੰਦਾ ਤਾਂ ਹਰ ਵਾਰ ਸਰੀਰ ਛੱਡਣ ਵੇਲੇ ਚਾਹੁੰਦਾ ਸੀ ਵੀ ਨਹੀਂ ਛੱਡਣਾ ਇਹ ਹੀ ਅਪਰਾਧ ਹੋਇਆ ਸੀ ਪਿੱਛੇ ਹੋਰ ਕੀ ਹੋਇਆ ਸੀ ਹੁਕਮ ਦਾ ਵਿਰੋਧ ਹੋਇਆ ਸੀ ਇਹ ਤਾਂ ਛੱਡਤਾ ਸੰਤ ਕਿਰਪਾ ਤੇ ਜੰਮ ਤੇ ਛੁੱਟਾ ਸੰਤ ਕਿਰਪਾ ਤੇ ਜੰਮ ਤੇ ਛੁੱਟਾ ਜੰਮ ਤੇ ਤਾਂ ਛੁੱਟੇਗਾ ਜੇ ਤੈਨੂੰ ਉਲਟ ਜਿੱਤਣਾ ਇਹਦੇ ਸੰਤ ਦੇ ਪੈ ਜਾ ਜੇ ਤੈਨੂੰ ਨਾਲ ਮਿਲਾ ਲਵੇ ਸੰਤ ਜਾਗਤਾ ਦਿਓ ਹੈ ਤੇਰਾ ਸੌ ਜਾਣਾ ਨੀਂਦ ਆ ਜਾਣੀ ਮੌਤ ਹੈ ਹੋਰ ਕੁਝ ਨਹੀਂ ਸੰਤ ਕਿਰਪਾ ਸੰਤ ਦੀ ਛਣ ਚਲਾ ਜਾ ਤੇਰੀ ਵੀ ਨੀਂਦ ਬੰਦ ਹੋ ਜੂਗੀ ਫਿਰ ਤੈਨੂੰ ਨੀਂਦ ਨਹੀਂ ਆਉਂਦੀ ਸੰਤ ਦੇ ਏਰੀਏ ਚਲਾ ਜਾ ਆਪਣਾ ਏਰੀਆ ਛੱਡ ਕੇ ਤਿਰਕੁਟੀ ਛੱਡ ਕੇ ਸੰਤ ਦੇ ਚਰਨਾਂ ਚਲਾ ਜਾ ਦਸਦਵਾਰ ਚਲਾ ਜਾ ਦਸਦਵਾਰ ਵੜਨ ਤਾਂ ਦਊ ਜੇ ਸੰਤ ਦੀ ਕਿਰਪਾ ਹੋਊ ਉਹਦਾ ਘਰ ਹੈ ਛੱਡ ਕੇ ਤਾਂ ਆ ਗਿਆ ਸੰਤ ਕਿਰਪਾ ਤੇ ਜਬ ਤੇ ਫਿਰ ਤੈਨੂੰ ਸੰਤ ਸੌਣ ਨਾ ਲਵੇ ਆਦਤ ਤਾਂ ਤੇਰੀ ਸੌਣ ਦੀ ਹੈ ਤੇਰੀ ਨੀਂਦ ਉਹ ਸੌਣ ਨਾ ਦੇਵੇ ਤੈਨੂੰ ਜਿਵੇਂ ਸੱਪ ਦਾ ਡੱਗਿਆ ਹੋਇਆ ਸੌ ਜਾਂਦਾ ਹੁੰਦਾ ਉੱਤੇ ਆਦਮੀਆਂ ਨੂੰ ਡਾਕਟਰ ਕਹਿੰਦੇ ਇਹਨੂੰ ਸੌਣ ਨਾ ਦੇ ਜੇ ਸੌ ਗਿਆ ਫਿਰ ਨਹੀਂ ਜਾਗਣਾ ਨੇ ਜੇ ਤੁਸੀਂ ਇਹਨੂੰ ਸੌਣ ਨਾ ਦਿੱਤਾ ਇਹਨੂੰ ਕੋਈ ਮਾਰਨ ਵਾਲਾ ਨਹੀਂ ਜੇ ਸੌ ਗਿਆ ਤਾਂ ਮੈਂ ਇਹਨੂੰ ਬਚਾਉਣ ਵਾਲਾ ਨਹੀਂ ਪਰ ਸੰਤ ਨੂੰ ਸੌਣ ਨਹੀਂ ਦਿੰਦਾ ਫਿਰ ਮਾਇਆ ਦਾ ਡੱਗਿਆ ਹੋਇਆ ਨਾ ਬਾਹਰ ਆਉਂਦਾ ਜਦ ਮਾਇਆ ਦਾ ਡੰਕੇ ਆਪਣੀ ਚਲੀ ਜਾਂਦੀ ਹੈ ਜੰਗ ਦੀ ਅਸਰ ਨਹੀਂ ਹੈ ਜਦੋਂ ਉਤਰਿਆ ਇਹਦਾ ਬਸ ਫਿਰ ਇਹਨੂੰ ਨੀਂਦ ਮਾਰਦੀ ਹੈ ਨੀਂਦ ਦੀ ਮੌਤ ਉਹ ਸੰਤ ਸੌਣ ਨਹੀਂ ਦਿੰਦਾ ਆਪ ਸੁਧਾ ਨਹੀਂ ਤੈਨੂੰ ਸੌਣ ਦਿੰਦਾ ਨਹੀਂ ਫੇ ਜਿੰਨਾ ਜੇ ਸੌਂਦਾ ਨਹੀਂ ਹੋਣਾ ਤੇ ਤੇਰੀ ਮੌਤ ਨਹੀਂ ਸੌਂ ਦਾ ਸੁਪਨਾ ਫੇ ਸ਼ੁਰੂ ਹੋ ਜੂ ਸੰਤ ਕਿਰਪਾ ਤੇ ਜਿੰਨਾ ਜਦ ਸੰਤ ਨੂੰ ਸੌਣ ਨਹੀਂ ਦਿੰਦਾ ਦੂਏ ਜਨਮ ਚ ਹੋਈ ਨਹੀਂ ਸਕਦਾ ਸੰਤ ਕਿਰਪਾ ਤੇ ਜੰਪਤੇ ਛੋਟਾ ਸਤਗੁਰ ਜਿੰਨਾ ਜਰ ਸੌਂਦਾ ਸਤਗੁਰ ਦਾ ਸੌਂਦਾ ਹੈ ਉਹ ਨਹੀਂ ਜਿੰਨਾ ਜਰ ਸਤਗੁਰ ਤੇ ਆਖੇ ਤੇ ਸੌਂਦਾ ਨਹੀਂ ਉਹਦਾ ਜਗਾਇਆ ਜਾਗਦਾ ਰਹਿੰਦਾ ਜੇ ਉਹਨੂੰ ਕਹੇ ਛੱਡ ਪਰੇ ਵੀ ਮੈਨੂੰ ਤਾਂ ਦੀਨ ਆਉਂਦੀ ਹੈ ਤੂੰ ਮੈਨੂੰ ਡਿਸਟਰਬ ਨਾ ਕਰ ਫੇਰ ਸਤਗੁਰ ਆਂਦਾ ਵੀ ਜਲ ਸੌਂ ਲੈ ਬਈ ਪਰ ਫੇਰ ਸੁਪਨਾ ਸ਼ੁਰੂ ਹੋ ਜਾਂਦਾ ਜੇ ਕੋਈ ਜਗਾਉਣ ਵਾਲੇ ਦੇ ਗੱਲ ਕੋਵੇ ਮੈਂ ਤਾਂ ਸੌਣਾ ਫਿਰ ਤਾਂ ਠੀਕ ਹੈ ਸੌਣਾ ਭਾਈ ਹਾਂਜੀ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਾ ਕੇ ਮਸਤਕ ਕਰਮ ਪ੍ਰਭ ਪਾਏ ਜਿਹਦੇ ਤੇ ਕਿਰਪਾ ਪ੍ਰਭ ਦੀ ਕਿਰਪਾ ਹੋ ਜਾਏ ਜਿਹਦੇ ਹਿਰਦੇ 'ਚ ਕਿਰਪਾ ਹੋ ਜਾਏ ਕਰਮ ਪ੍ਰਭ ਪਾਏ ਜਿਹਦੇ ਤੇ ਦਇਆ ਦ੍ਰਿਸ਼ਟੀ ਹੋ ਜਾਏ ਪਰਮੇਸ਼ਰ ਦੀ ਹਾਂ ਸਾਧ ਸਰਣ ਨਾਨਕ ਤੇ ਆਏ ਕਹਿੰਦੇ ਸਾਧ ਸਰਣ ਹੋ ਅੰਦਰ ਹੁਣ ਸਾਧ ਸਰਣ ਜਾਵੇ ਤਾਂ ਹੈ ਨਾ ਸੰਤ ਕਿਰਪਾ ਤੇ ਸੰਤ ਕਿਰਪਾ ਮੈਂ ਹੋਵੇ ਜਾਂਦਾ ਨਹੀਂ ਇਹ ਹੰਕਾਰ ਹੈ ਇਹ ਸੰਤ ਕਿਰਪਾ ਤੇ ਛੁੱਟੇਗਾ ਖਈ ਕਹਿੰਦੇ ਜਾ ਕੇ ਮਸਤਕ ਕਰਮ ਪਰ ਪਾਏ ਸਾਧ ਸਰਣ ਨਾਨਕ ਤੇ ਆਏ ਹਾਂ ਤਾਂ ਆਉਂਦਾ ਸਾਧ ਸਰਣ ਕਹੇ ਤੇ ਵੀ ਨਹੀਂ ਆਉਂਦਾ ਜਾਣਦਾ ਹੋਇਆ ਵੀ ਨਹੀਂ ਆਉਂਦਾ ਸਮਝ ਕੇ ਵੀ ਨਹੀਂ ਆਉਂਦਾ ਸਮਝ ਲੈਂਦਾ ਸੁਣ ਲੈਂਦਾ ਜਾਂਦਾ ਨਹੀਂ ਛੱਡਣਾ ਆਹੋ ਇਹ ਖੁਰਾਫਾਤੀ ਬਹੁਤ ਹੈ ਇਹ ਜਾਣਤਾ ਜਾਣਤੀ ਹੈ ਉਹ ਇੱਕ ਸੰਤ ਹੁੰਦਾ ਸੀ ਸਾਡੇ ਰੂਪੀ ਦਾ ਕਹਿੰਦਾ ਜਾਣਤੀ ਹੈ ਮੰਨਤੀ ਨਹੀਂ ਇਹ ਆਤਮਾ ਜਾਣਦੀ ਸਭ ਕੁਝ ਹੈ ਮੰਨਦੀ ਨਹੀਂ ਹੈ ਨਾ ਮੰਨਣ ਦਾ ਕੀ ਇਲਾਜ ਹੈ ਤੁਹਾਡੇ ਕੋਲ ਜਾਣਦਾ ਵੀ ਜੇ ਮੈਂ ਸੌਂ ਗਿਆ ਮਰ ਜਾਊਗਾ ਸੌਣਾ ਹੀ ਮੇਰੀ ਮੌਤ ਹੈ ਨਹੀਂ ਜਾਂਦਾ ਸੌਣ ਤੇ ਨੀਂਦ ਪਿਆਰੀ ਹੈ ਬਹੁਤ ਪਿਆਰੀ ਨਹੀਂ ਨੀਂਦ ਪਿਆਰੀ ਹੈ ਇਹ ਨਹੀਂ ਪਤਾ ਵੀ ਨੀਂਦ ਮੌਤ ਹੈ ਨੀਂਦ ਪਿਆਰੀ ਹੈ ਮੌਤ ਪਿਆਰੀ ਨਹੀਂ ਹੈ ਫਸ ਆ ਨੀਂਦ ਔਰ ਮੌਤ ਕੋਲ ਨੀਂਦ ਔਰ ਮੌਤ ਤਾਂ ਦੋ ਹੈ ਨਹੀਂ ਨੀਂਦ ਤਾਂ ਪਿਆਰੀ ਹੈ ਮੌਤ ਪਿਆਰੀ ਨਹੀਂ ਇੰਨਾ ਅਕਲ ਬੰਦਾ ਹੈ ਦੀਨ ਸਭ ਨੂੰ ਪਿਆਰੀ ਹੈ ਮੌਤ ਕਿਸ ਨੂੰ ਪਿਆਰੀ ਨਹੀਂ ਅਦੀਨ ਦਾ ਤਾਂ ਮੌਤ ਤਾਂ ਇੱਕੋ ਹੀ ਗੱਲ ਹੈ ਚੀਜ਼ਾਂ ਜਨ ਹੈ ਨਹੀਂ ਇੱਥੇ ਘੜੀ ਹੈ ਗੱਲ ਸਾਧ ਸੰਤ ਤਾਂ ਨਹੀਂ ਜਾਂਦਾ ਨੀਂਦ ਪਿਆਰੀ ਹੈ ਜਿੱਦ ਜਿਹਨੂੰ ਇਹ ਪਤਾ ਮੌਤ ਦੀ ਨੀਂਦ ਕੋਈ ਆ ਉਦੋਂ ਗੱਲ ਖੁੱਲਦੀ ਆ ਫਿਰ ਫਿਰ ਫਿਰ ਖੁੱਲਦੀ ਆ ਖਿੜਕੀ ਉਹ ਉਹ ਫੇਰ ਖਿੜਕੀ ਖੁੱਲਦੀ ਹੈ ਗਿਆਨ ਵਾਲੀ ਹਾਂ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਮ ਨਾਨਕ ਤੇ ਆਏ ਸਾਧ ਸਰਮ ਨਾਨਕ ਤੇ ਆਏ ਤਾਂ ਸਾਧ ਸਰਮ ਜਾਂਦਾ ਸਾਧ ਸਰਮ ਜਾਂਦਾ ਨਹੀਂ ਭਾਈ ਇਹ ਸੁਣ ਕੇ ਮੰਨ ਕੇ ਸਮਝ ਕੇ ਵੀ ਨਹੀਂ ਜਾਂਦਾ